ਮੈਂ ਇੱਕ ਹੋਰ ਥੋੜੀ ਕਹਿ ਦੇਣਾ ਕਵਿਤਾ ਦੋ 5-4 ਮਿੰਟ ਦੇ ਵਿੱਚ ਫਿਰ ਸੰਤ ਜੀ ਕਿਰਪਾ ਕਰਨਗੇ ਸੰਤ ਮੋਹਨ ਸਿੰਘ ਜੀ ਸੋ ਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਦੁਨੀਆ ਉੱਤੇ ਲੀਕੇ ਦੋਏ ਰਹਿ ਜਾਤ ਹੈ ਜਸ ਜਸ ਅਪ ਜਸ ਕੀ ਦੋਏ ਇਸ ਸੰਸਾਰ ਵਿੱਚ ਹੈ ਮਨੁੱਖ ਤੂੰ ਦੋ ਲੀਕਾਂ ਛੱਡ ਜਾਂਦਾ ਹਰ ਮਨੁੱਖ ਇੱਕ ਜਸ ਦੀ ਇੱਕ ਅਪ ਜਸ ਦੀ RAM ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਰਾਮ ਦਾ ਵੀ ਨਾਮ ਆਉਂਦਾ ਹੈ ਇਤਿਹਾਸ ਵਿੱਚ ਤੇ ਰਾਵਣ ਦਾ ਵੀ ਆਉਂਦਾ ਹੈ ਰਾਵਣ ਦਾ ਬਦੀ ਪੱਖੋਂ ਆਉਂਦਾ ਹੈ ਉਸ ਨੂੰ ਲਾਲਤਾਂ ਪੈਂਦੀਆਂ ਹਨ ਲੰਕਾਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਚਉ ਵੇਦਾਂ ਦਾ ਵਕਤਾ ਪਰ ਮੂਰਖ ਦਾ ਖਿਤਾਬ ਮਿਲਿਆ ਕੁਛ ਨਾਲ ਨਹੀਂ ਗਿਆ ਇੱਥੇ ਪਿਆ ਰਹਿ ਗਿਆ ਤੋ ਰਾਮ ਦੀ ਉਸਤਤ ਹੁੰਦੀ ਹੈ ਇਸ ਤਰ੍ਹਾਂ ਭਾਈ हे ਇਨਸਾਨ ਇਸ ਦੁਨੀਆ ਉਤੋਂ ਚਲੇ ਜਾਣਾ ਹੈ ਨੇਕੀ ਦੇ ਕੰਮ ਕਰ ਲੋ ਨਾਮ ਬਾਣੀ ਜਪ ਲੋ ਤੋ ਕਵਤਾ ਹੈ ਮੇਲਾ ਚੰਦ ਰੋਜ ਦਾ ਹੈ ਜਗਤ ਬਾਜ਼ਾਰ ਦਾ ਕੋਈ ਇੱਥੇ ਆਮਦਾ ਤੇ ਕੋਈ ਹੈ ਪਦਾਰ ਦਾ ਪਤਨਾ ਦੇ ਪੂਰ ਚਲੋ ਚੱਲੀ ਹੈ ਮੁਸਾਫਰਾਂ ਦੀ ਪਤਨਾ ਦੇ ਪੂਰ ਚਲੋ ਚੱਲੀ ਹੈ ਮੁਸਾਫਰਾਂ ਦੀ ਝੂਠੀ ਪ੍ਰੀਤ ਨਾ ਕਿਸੇ ਦੇ ਨਾਲ ਪਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਬੰਦੇ ਨੇਕੀਆਂ ਦੇ ਵਣਜ ਕਮਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਜ਼ਿੰਦਗੀ ਦੀ ਪੂੰਜੀ ਸੋਹਣਿਆ ਤੇਰੇ ਕੋਲ ਰਤਨਾਂ ਦੀ ਮਾਲਾ ਇਨਾ ਪੰਜਾਂ ਡਾਕੂਆਂ ਤੋਂ ਸਦਾ ਰੱਖਣਾ ਏ ਕਰਕੇ ਸੰਭਾਲਾ ਹੁਸਨ ਦੇ ਜਾਲ ਵਿੱਚ ਹੁਸਨ ਦੇ ਜਾਲ ਵਿੱਚ ਪੈਰ ਨਾ ਪਸਾਰ ਲਵੀਂ ਜਰਾ ਸੰਭਲ ਕੇ ਕਦਮ ਟਿਕਾਵੀਂ ਓਏ ਜੱਗ ਤੇ ਨਿਸ਼ਾਨ ਰਹਿਣਗੇ ਬੰਦੇ ਨੇਕੀਆਂ ਦੇ ਵਨਜ ਕਮਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਮਾਨਸ ਕੀ ਜਾਤ ਏਕ ਹੈ ਗੁਰਬਾਣੀ ਦੇ ਅੱਖਰ ਪਕਾਲੈ ਹਰੀ ਨੂੰ ਤਿਆਲੈ ਹਰ ਥਾਂ ਦਿਲੋਂ ਦੁਬਦਾ ਦੀ ਅਗਨ ਬੁਝਾਲੈ ਕਿਰਨਾ ਬੁਹਾਰ ਕਰ ਸਭ ਨਾਲ ਪਿਆਰ ਕਰ ਕਿਰਨਾ ਬੁਹਾਰ ਕਰ ਸਭ ਨਾਲ ਪਿਆਰ ਕਰ ਮਨ ਪ੍ਰੇਮ ਦੀ ਜੋਤ ਜਗਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਬੰਦੇ ਨੇਕੀਆਂ ਦੇ ਵਣਜ ਕੁਮਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਕਿਸੇ ਦੇ ਹਟਾਵੀ ਕੰਡੇ ਰਾ ਤੇਰਾ ਸਾਫਿਆ ਕਿਸੇ ਨੂੰ ਮੁਆਫ ਕਰੀ ਗੁਨਾਹ ਤੇਰੇ ਮਾਫਿਆ ਮਹਿਕ ਖੁਦ ਸ਼ੁਭ ਗੁਨਾਹ ਦੀ ਖੰਡਾਵੀ ਜਾਂ ਗੁਲਾਬ ਵਾਂਗੂ ਮੈਂ ਕਿ ਸ਼ੁਭ ਗੁਨਾ ਦੀ ਖੰਡਾਵੀ ਜਾਂ ਗੁਲਾਬ ਵਾਂਗੂ ਆਵ ਗੁਣ ਦੁਰਗੰਧੀ ਨਾ ਖੰਡਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਬੰਦੇ ਨੇਕੀਆਂ ਦੇ ਜੇ ਕਮਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਤਨ ਮਾਲ ਜੋਬਨ ਦਾ ਕਰੀ ਨਾ ਗੁਮਾਨ ਓਏ ਤਨ ਮਾਲ ਜੋਬਨ ਦਾ ਕਰੀ ਨਾ ਗੁਮਾਨ ਓਏ ਸੁੰਦਰ ਸਰੀਰ ਤੇਰਾ ਪਹਾੜੇ ਦੀ ਦੁਕਾਨ ਓਏ ਬੋਲ ਤੋਲ ਪੂਰਾ ਸੌਦਾ ਸੱਚ ਦਾ ਵਿਹਾਜ ਰੱਖੀ ਬੋਲ ਤੋਲ ਪੂਰਾ ਸੌਦਾ ਸੱਚ ਦਾ ਵਿਹਾਜ ਰੱਖੀ ਕੂੜ ਕਪਟ ਦੀ ਰਾਸ ਨਾ ਪਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਬੰਦੇ ਨੇਕੀਆਂ ਦੇ ਵਣਜ ਕਮਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਹੰਗਤਾ ਦੀ ਤੇਗ ਫੜ ਕੇ ਹੱਥੋਂ ਗਦਾ ਨਾ ਗਰੀਬੀ ਸੁੱਟ ਪਾਵੀ ਛੁਰੀ ਨਾ ਚਲਾਵੀ ਜੀਬ ਦੀ ਮਿੱਠੀ ਬੋਲੀ ਦੀ ਮਲ ਮੁਲ ਗਾਵੀ ਕਿਰਨਾ ਬੁਹਾਰ ਕਰ ਸਭ ਨਾਲ ਪਿਆਰ ਕਰ ਕਿਰਨਾ ਬੁਹਾਰ ਕਰ ਸਭ ਨਾਲ ਪਿਆਰ ਕਰ ਮਨ ਪ੍ਰੇਮ ਦੀ ਜੋਤ ਜਗਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਬੰਦੇ ਨੇਕੀਆਂ ਦੇ ਵਨਜ ਕਮਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਜਿੰਦ ਪਰ ਉਪਕਾਰ ਹਿਤ ਲਾਵੀ ਓਏ ਜੱਗ ਤੇ ਨਿਸ਼ਾਨ ਰਹਿਣਗੇ ਸੋ ਇਸ ਤਰ੍ਹਾਂ ਇਸ ਦੁਨੀਆ ਉੱਤੇ ਲੀਕਾਂ ਛੱਡ ਜਾਣੀਆਂ ਹਨ ਪਰ ਉਪਕਾਰੀ ਬਣਨਾ ਹੈ ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਜੀਤ ਸਿੰਘ ਦਾ ਉਪਦੇਸ਼ ਹੈ ਨਾਮ ਬਾਣੀ ਨਾਲ ਜੁੜਨਾ ਇਸ ਸਮੇਂ ਵਿੱਚ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ ਕਹਾ ਆਪ ਜੀ ਦਾ ਕੋਟਾਨ ਕੋਟਵਾਰ ਧੰਨਵਾਦ ਕਰਨਾ ਹਾਂ ਬਹੁਤ ਸਾਰੀ ਸੰਗਤ ਛੋਟੇ ਬੱਚੇ ਮਾਈ ਭਾਈ ਵੱਲੋਂ ਹਰ ਜਸ ਪੇਟ ਮਾਇਆ ਨਦਰੇ ਅਨੈਤ ਹੋਈ ਹੈ ਸਤਿਗੁਰੂ ਨਾਮਦਾਨ ਬਖਸ਼ਣ ਚੜ੍ਹਦੀ ਕਲਾ ਰੱਖਣਾ ਹਰ ਨੂੰ ਫਤਿਹ ਕਰਨ ਸੋ ਸਾਰੇ ਗੱਜ ਕੇ ਆਖੀਏ ਤਾਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ